ਕਿਜੂ ਨਾ ਬੁਝੈ ਕਿਜੂ ਨਾ ਸੂਝੈ ਦੁਨੀਆ ਗੁਜੀ ਭਾਹੇ ਕਹਿੰਦੇ ਨਹੀਂ ਸਮਝ ਆ ਰਹੀ ਕੋਈ ਇਹਨੂੰ ਬੁਝੈ ਕਿਜੂ ਨਾ ਸੂਝੈ ਕਹਿੰਦੇ ਨਾ ਸਮਝ ਆਉਂਦੀ ਹੈ ਨਾ ਬੁਝੀ ਜਾ ਸਕਦੀ ਹੈ ਦੁਨੀਆ ਗੁੱਜੀ ਭਾਹੇ ਆ ਜਿਹੜੀ ਦੁਨੀਆ ਹੈ ਤਾਂ ਬੜੀ ਗੁੱਜੀ ਅੱਗ ਹੈ ਅੱਗ ਵੀ ਜਲਦੀ ਹੈ ਸਾਰੇ ਦੀਦਾ ਵੀ ਕੁਛ ਹੈ ਜੀ ਸਾਰਿਆਂ ਦੇ ਅੰਦਰ ਅੱਗ ਜਲਦੀ ਹੈ ਭਾਂਬੜ ਮੱਚਦੇ ਨੇ ਦੀਦਾ ਕਿਸੇ ਦੇ ਵੀ ਭਾਂਬੜ ਨਹੀਂ ਐਸੀ ਗੁੱਜੀ ਅੱਗ ਸਾੜੀ ਜਾਂਦੀ ਹੈ ਦੀਦੀ ਹੈ ਨਹੀਂ ਇਹ ਤਾਂ ਸਾਰਾ ਹੀ ਕੰਮ ਗੜਬੜੇ ਇੱਥੇ ਤਾਂ ਕਿਸੇ ਨੂੰ ਨਹੀਂ ਪਤਾ ਵੀ ਮੈਨੂੰ ਤ੍ਰਿਸ਼ਨਾ ਮੇਰੇ ਅੰਦਰ ਅੱਗ ਕਿਉਂ ਆ ਦੀ ਵਜ੍ਹਾ ਕੀ ਹੈ ਨਾ ਕੋਈ ਬੁੱਝ ਰਿਹਾ ਨਾ ਕਿਸੇ ਨੂੰ ਸੋਚੀ ਹੈ ਵੀ ਇਹਨੂੰ ਸ਼ਾਂਤ ਕਿਵੇਂ ਕਰੀਏ ਜੇ ਹੁਣ ਗੁੱਜੀ ਪਾਹਿਆ ਅੱਗ ਤ੍ਰਿਸ਼ਨਾ ਦੀ ਜਲ ਪਈ ਅੰਦਰ ਇਹਨੂੰ ਬੁੱਝ ਲਓ ਇਹਨੂੰ ਸ਼ਾਂਤ ਕਿਵੇਂ ਕਰੀਏ ਨਾ ਕਿਸੇ ਨੂੰ ਸ਼ਾਂਤ ਕਰਨ ਦਾ ਪਤਾ ਅੱਗ ਨਾ ਕਦ ਬਲ ਪੈਂਦੀ ਹੈ ਇਹਦਾ ਪਤਾ ਕਿਵੇਂ ਬਲਦੀ ਹੈ ਕਦ ਬਲ ਪੈਂਦੀ ਹੈ ਇਹਦਾ ਨਹੀਂ ਪਤਾ ਔਰ ਨਾ ਇਹਨਾਂ ਨੂੰ ਸ਼ਾਂਤ ਕਰਨ ਦਾ ਪਤਾ ਇਹਦਾ ਦੋ ਚੀਜ਼ਾਂ ਦਾ ਨਹੀਂ ਪਤਾ ਸੰਸਾਰ ਨੂੰ ਕਿਉਂਕਿ ਲੁਕੀ ਹੋਈ ਬੁੱਝੀ ਅੱਗ ਦੀਦੀ ਤਾਂ ਹੈ ਨਹੀਂ ਜਿਹੜੀ ਅੱਗ ਦੀਦੀ ਆ ਜਿਹੜੇ ਪਾਣੀ ਪਾ ਦਿੰਦੇ ਬੁਝਾ ਭਜਾ ਲੈਣੇ ਉਹ ਤਾਂ ਦੀਦੀ ਹੋਏ ਨਹੀਂ ਨਾ ਇਹਨੂੰ ਕੋਈ ਬੁਝ ਸਕਦਾ ਨਾ ਕੋਈ ਇਹਨੂੰ ਬੁਝਾ ਸਕਦਾ ਪਹਿਲਾਂ ਬੁਝੇ ਅੱਗ ਹੈ ਕਿੱਥੇ ਜਲਦੀ ਹੈ ਤਾਂ ਹੀ ਬੁਝਾਵੇ ਉਹ ਅੱਗ ਹਿਰਦੇ ਜਲਦੀ ਹੈ ਪਾਣੀ ਪੈਰਾਂ ਤੇ ਪਈ ਜਾਵੇ ਇਹ ਸਰਚ ਪਈ ਜਾਵੇ ਉਹ ਮਨ ਸੜਦਾ ਮਨ ਨੂੰ ਸੜਦਾ ਤਾਂ ਮਨ ਹੈ ਪਾਣੀ ਪਾਉਂਦਾ ਤਨ ਉੱਤੇ ਮਹਿਲਾ ਦਾ ਮਨ ਹੈ ਧੋਦਾ ਤਨ ਨੂੰ ਹੈ ਇਹ ਤਾਂ ਇਹ ਜਾ ਕੁਝ ਕਰੀ ਜਾਂਦੇ ਲੋਕ ਗੜਬੜ ਮਨ ਦੇ ਵਿੱਚ ਹੈ ਆ ਜਿਹੜਾ ਸਾਧਨਾ ਸਰੀਰ ਦੀ ਕਰਦੇ ਨੇ ਉਹ ਸਾਧਨਾ ਸਰੀਰ ਦੀ ਕਾਦੀ ਕਰਦੇ ਮਨ ਦੀ ਸਾਧਨਾ ਕਰੋ ਮਨ ਸਾਧੇ ਸਿੱਧ ਹੋਏ ਕਬੀਰ ਨੇ ਕਿਹਾ ਸੀ ਨਾ ਸਾਰਾ ਤੁਹਾਡਾ ਧਰਮ ਰਿਲੇਟਡ ਹੈ ਸਰੀਰ ਨਾਲ ਬਾਹਰ ਨਾਲ ਗੜਬੜ ਆਤਮਾ ਵਿੱਚ ਆਤਮਾ ਨੂੰ ਕੋਈ ਨਹੀਂ ਛੇੜਦਾ ਆਤਮਾ ਨੂੰ ਕਿਵੇਂ ਛੱਡੇ ਆਤਮਾ ਦਾ ਹਰਾਮ ਖਾਣੀ ਹੋਈ ਹੋਈ ਹੈ ਹਰਾਮ ਖਾਣਾ ਛੱਡੇ ਆਤਮਾ ਤਾਂ ਹੈ ਉਹ ਹਰਾਮ ਖਾਣਾ ਦਾ ਛੱਡਣ ਦੀ ਸਲਾਹ ਹੀ ਨਹੀਂ ਹੈ ਧਰਮ ਧਾਰਨ ਕਰਨਾ ਲੋਕਾਂ ਨੂੰ ਦਿਖਾਉਣ ਵਾਸਤੇ ਮੈਂ ਧਾਰਮਿਕ ਹਾਂ ਲੋਕਾਂ ਨੂੰ ਦਿਖਾਉਣ ਵਾਸਤੇ ਧਰਮ ਧਾਰਨ ਕੀਤੇ ਨੇ ਵੀ ਮੈਂ ਧਰਮ ਹਾਂ ਬਸ ਸ਼ਾਂਤੀ ਵਾਸਤੇ ਧਰਮ ਧਾਰਨ ਕੀਤਾ ਜੇ ਸ਼ਾਂਤੀ ਵਾਸਤੇ ਧਰਮ ਧਾਰਨ ਕੀਤਾ ਹੋਇਆ ਜਿਹਦਾ ਉਹਨੂੰ ਧਰਮ ਦਾ ਭੇਖ ਨਾਲ ਸ਼ਾਂਤੀ ਨਹੀਂ ਆਉਂਦੀ ਉਹਨੂੰ ਉਹ ਜਿੰਨਾ ਜਰ ਸ਼ਾਂਤੀ ਨਹੀਂ ਆ ਜਾਂਦੀ ਉਹਨਾਂ ਨਜ਼ਰ ਉਹਨੂੰ ਚੈਨ ਨਾਲ ਬੈਠ ਨਹੀਂ ਸਕਦਾ ਉਹ ਕਹਿੰਦਾ ਇਹ ਧਰਮ ਦਾ ਭੇਖ ਵੀ ਬੇਕਾਰ ਜਦੋਂ ਸ਼ਾਂਤੀ ਨਹੀਂ ਆਈ ਇਹ ਬੇਕਾਰ ਇਹਦਾ ਕੋਈ ਫਾਇਦਾ ਨਹੀਂ ਸੀ ਪੌਲਾ ਫੜਾਤੀ ਸ਼ਾਂਤੀ ਨਹੀਂ ਆਈ ਗੰਗਾ ਜਾ ਜਾ ਕੇ ਪੈਦਲ ਤੁਰ ਕੇ ਸਭ ਕੁਝ ਕਰ ਲਿਆ ਨਹੀਂ ਸ਼ਾਂਤੀ ਆਈ ਗ੍ਰੰਥ ਬਹੁਤ ਪੜ ਲਏ ਨਹੀਂ ਸ਼ਾਂਤੀ ਆਈ ਪਰੇਸ਼ਾਨ ਹੋ ਗਏ ਮੂਰਤੀ ਪੂਜਾ ਕਰਦੇ ਰਹੇ ਗੁਰੂ ਅਮਰਦਾਸ ਸ਼ਾਂਤੀ ਨਹੀਂ ਆਈ ਕਬੀਰ ਨੇ ਬਹੁਤ ਮਾਲਾ ਫੇਰੀ ਸ਼ਾਂਤੀ ਨਹੀਂ ਆਈ ਲੇਕਿਨ ਉਹੀ ਗੱਲ ਫੇਰ ਅੱਜ ਕਰੀ ਜਾਂਦੇ ਨੇ ਜਿੱਥੋਂ ਸਾਬਤ ਹੈ ਸਾਡੇ ਕੋਲ ਉੱਥੇ ਸ਼ਾਂਤੀ ਨਹੀਂ ਹੁੰਦੀ ਉਹੀ ਕੰਮ ਫੇਰ ਕਰੀ ਜਾਂਦੀ ਹੈ ਦੁਨੀਆ ਜਿੱਥੋਂ ਪਤਾ ਹੈ ਕਿ ਇਥੋਂ ਕੁਝ ਨਹੀਂ ਮਿਲਦਾ ਉਹ ਫਿਰ ਕੌਣ ਨੇ ਕਿਉਂ ਕਰਦੇ ਨੇ ਉਹ ਦਿਖਾਵਾ ਹੈ ਉਹ ਦਿਖਾਵੇ ਵਾਸਤੇ ਕਰਦੇ ਨੇ ਅਸੀਂ ਧਰਮਕਾਂ ਦਿਖਾਵੇ ਦੇ ਬੋਰਡ ਨੇ ਉਹ ਦਿਖਾਵੇ ਵਾਲਿਆਂ ਨੇ ਦੂਜਿਆਂ ਦੇ ਸਿਰ ਤੇ ਦੁਕਾਨਦਾਰੀ ਚਲਾਉਣ ਆਪਣਾ ਬੇਲਾ ਖਾਣਾ ਬੇਲੀਆਂ ਖਾਣੀਆਂ ਨੇ ਇਸ ਕਰਕੇ ਕਿਉਂਕਿ ਠੀਕ ਕਹਿੰਦੇ ਨੇ ਬੇਲੀਆਂ ਖਾਣ ਵਾਲੇ ਨੇ ਜਿਹੜਾ ਸ਼ਾਂਤੀ ਨਾਲ ਬੈਠਾ ਹੈ ਸੰਤ ਬਣਿਆ ਸ਼ਾਂਤੀ ਉਹਦੇ ਅੰਦਰ ਹੈ ਨਹੀਂ ਉਹ ਬੇਲੀਆਂ ਖਾਣ ਵਾਲਾ ਹੀ ਹੈ ਉਹ ਕਿਉਂ ਨਹੀਂ ਫਿਰਦਾ ਭੱਜਿਆ ਕਿਉਂ ਨਹੀਂ ਕਹਿੰਦਾ ਲੋਕਾਂ ਨੂੰ ਮੈਨੂੰ ਸ਼ਾਂਤੀ ਨਹੀਂ ਆਈ ਕਿਉਂ ਲੋਕਾਂ ਨੂੰ ਵਾਲਾ ਫੜਾਈ ਜਾਂਦਾ ਉਹ ਦੁਕਾਨਦਾਰ ਹੈ ਧਾਰਮਿਕ ਬੰਦਾ ਨਹੀਂ ਹੈ ਉਹ ਫਸਾਉਣ ਵਾਲਾ ਉਹ ਜੰਮ ਕੇ ਜਾਲ ਫਸਾਉਣ ਵਾਲਾ ਹੀ ਹੈ ਉਹ ਲੋਕਾਂ ਦਾ ਹੁਣ ਟਾਈਮ ਆ ਗਿਆ ਜਦੋਂ ਦੁਨੀਆ ਦੇ ਵਿੱਚ ਸ਼ਾਂਤੀ ਦੀ ਲੋੜ ਪੈ ਜਵੇ ਅਸ਼ਾਂਤੀ ਜ਼ਿਆਦਾ ਵੱਜ ਜਵੇ ਜਿਵੇਂ ਹੁਣ ਡਿਪਰੈਸ਼ਨ ਵਧਿਆ ਹੋਇਆ ਹੈ ਸ਼ਾਂਤੀ ਹੈ ਕੁਝ ਸ਼ਾਂਤੀ ਦੀ ਲੋੜ ਹੈ ਲੋਕਾਂ ਨੂੰ ਪੀਸ ਆਫ ਮਾਈਂਡ ਦੀ ਲੋੜ ਹੈ ਵਰਡ ਦੀ ਲੋੜ ਸਭ ਤੋਂ ਵੱਡੀ ਪੀਸ ਆਫ ਮਾਈਂਡ ਹੈ ਹੁਣ ਪੈਸਾ ਵਰਡ ਦੀ ਲੋੜ ਨਹੀਂ ਚੰਗੀਆਂ ਖੁਰਾਕਾਂ ਵਰਡ ਦੀ ਲੋੜ ਨਹੀਂ ਹੈ ਇਹ ਸੈਕੰਡਰੀ ਲੋੜ ਹੈ ਦੂਏ ਨੰਬਰ ਦੀਆਂ ਲੋੜਾਂ ਨੇ ਇਹ ਸਰੀਰ ਦੀਆਂ ਲੋੜਾਂ ਨੂੰ ਵਰਡ ਹੁਣ ਦੂਏ ਨੰਬਰ ਤੇ ਸਮਝਦੀ ਹੈ ਜਿਹੜੇ ਸਿਆਣੇ ਲੋਕ ਨੇ ਜਿਹੜੇ ਬੂਰਖ ਨੇ ਸਿਆਸਤਦਾਨ ਨੇ ਠੱਗ ਚੋਰ ਨੇ ਸਿਆਸਤ ਸਿਆਸਤ ਵੀ ਠੱਗ ਚੋਰੇ ਖੇਡਦੇ ਨੇ ਸਿਆਸਤ 'ਚ ਫਸੇ ਨੇ ਠੱਗ ਚੋਰ ਕੁਝ ਕੋ ਠੱਗ ਚੋਰ ਧਰਮ 'ਚ ਫਸੇ ਨੇ ਦੋਹਾਂ ਦਾ ਇੱਕ ਹੁਣ ਦੋਹਾਂ ਦੀ ਲੜਾਈ ਹੈ ਵੀ ਰਾਜ ਕੌਣ ਕਰੇ ਇੱਕ ਸੁਪੀਰੀਅਰ ਕਿਸਮ ਦੇ ਠੱਗ ਨੇ ਇੱਕ ਇਨਫੀਰੀਅਰ ਕਿਸਮ ਦੇ ਠੱਗ ਨੇ ਇੱਕ ਲੋਕਾਂ ਨੂੰ ਜ਼ਿਆਦਾ ਸ਼ਾਂਤ ਰੱਖ ਸਕਦੇ ਨੇ ਨਾਲ ਇੱਕ ਇੱਕ ਤੇ ਜਿਹਦੇ ਤੇ ਲੋਕ ਜ਼ਿਆਦਾ ਵਿਸ਼ਵਾਸ ਕਰਦੇ ਨੇ ਚਾਹੇ ਝੂਠੇ ਪਹਿਲਾਂ ਬੋਲਿਆ ਹੋਵੇ ਉਸ ਪੀਰੀਅਡ ਕਿਸਮ ਦਾ ਠੱਗ ਲੋਕਾਂ ਨੂੰ ਮਗਰ ਜੋ ਲਾ ਲੈਂਦਾ ਹੈ ਸੁਪੀਰੀਅਰ ਹੋ ਸਿਆਣਾ ਹੋ ਲੋਕ ਵੀ ਹੋ ਜਾਈ ਨੇ ਇੱਥੇ ਉੜਦੀ ਹੋਈ ਹੈ ਗੇਮ ਹੁਣ ਸਾਰੀ ਦੋ ਹੀ ਸ਼ਾਂਤ ਨੇ ਉਹ ਕਹ ਰਿਹਾ ਧਰਮ ਠੀਕ ਨੇ ਸਿਆਸਤਦਾਨ ਧਰਮਾਂ ਤੇ ਅਟੈਕ ਨਹੀਂ ਕਰਦੇ ਧਰਮ ਕੋ ਦੇ ਸਿਆਸਤਦਾਨਾਂ ਤੇ ਅਟੈਕ ਨਹੀਂ ਕਰਦੇ ਦੋ ਇੱਕੋ ਜਿਹੇ ਨੇ ਉਹ ਤਾਂ ਪਬਲਿਕ ਦੇ ਵਿੱਚ ਜਦ ਕੁਝ ਐਸੀ ਗੱਲ ਹੋ ਜਾਂਦੀ ਹੈ ਨਾ ਕੋਰਟਾਂ ਦੇ ਸਾਹਮਣੇ ਗੱਲ ਆ ਜਾਂਦੀ ਜਿਵੇਂ ਰਾਮਪਾਲ ਦਾ ਕੇਸ ਫੜਿਆ ਹਰਿਆਣਾ ਗਵਰਨਮੈਂਟ ਨੇ ਫੜ ਲਿਆ ਉਹ ਤਾਂ ਕੁਝ ਅਦਾਲਤਾਂ ਦੇ ਮੂਹਰੇ ਆ ਜਾਂਦੇ ਨੇ ਇਹ ਲੋਕਾਂ ਦੇ ਦਿਮਾਗ ਖਰਾਬ ਨੇ ਅਦਾਲਤਾਂ ਨਾਲੇ ਟਕਰਾ ਜਾਂਦੇ ਨੇ ਵੀ ਸਰਕਾਰਾਂ ਦਾ ਤੇ ਡਲਦੀ ਨੇ ਅਦਾਲਤ ਕੌਣ ਹੁੰਦੀ ਹੈ ਸ਼ਾਇਦ ਇਹ ਜਾ ਦਿਮਾਗ ਚ ਆ ਗਿਆ ਵੀ ਸਰਕਾਰ ਹੈ ਸਾਡੇ ਨਾਲ ਅਦਾਲਤ ਕੀ ਕਰੂ ਉਹ ਇਸ ਸਟੈਂਡ ਲੈ ਲਿਆ ਦਿਮਾਗ ਜਾਂ ਖਰਾਬ ਹੁੰਦਾ ਹੋਏ ਜਾਂਦਾ ਹੁੰਦਾ ਬੜਾ ਨਸ਼ਾ ਇਹਨਾਂ ਚੀਜ਼ਾਂ ਦਾ ਜ਼ਿਆਦਾ ਨਸ਼ਾ ਹੋ ਜਾਣਾ ਉਹ ਪ੍ਰਸ਼ਟ ਹੋ ਜਾ ਫਿਰ ਇਹ ਜੇ ਕੰਮ ਹੋਏ ਜਾਂਦੇ ਹੁੰਦੇ ਬਿਨਾਂ ਅਸ਼ਕਾਲ ਵਿਪਰੀਤ ਬੁੱਧੀ ਬੁੱਧ ਵਿਪਰੀਤ ਹੋ ਜਾਂਦੀ ਹੈ ਆਪੇ ਕਹਿੰਦੇ ਨੇ ਸਤ ਵਿਪਰੀਤ ਬੁੱਧ ਇੱਥੇ ਹੀ ਫਰੀਦ ਖੜਾ ਹੈ ਜਿਨਾ ਬੂਝਾ ਇਹਨਾਂ ਨੂੰ ਫਰੀਦ ਦੇਖ ਰਿਹਾ ਇਹਨਾਂ ਲੋਕਾਂ ਨੂੰ ਦੇਖ ਕੇ ਕਹਿ ਰਿਹਾ ਕੁਝ ਨਾ ਬੂਝਾ ਕਿਸੇ ਨਾ ਸੂਝਾ ਦੁਨੀਆ ਗੁੱਜੀ ਭਾਹੇ ਮੈਨੂੰ ਤਾਂ ਕਹਿੰਦਾ ਸਮਝ ਨਹੀਂ ਆ ਰਹੀ ਏ ਸਾਰੇ ਅੱਗ ਨਾਲ ਜਲ ਰਹੇ ਨੇ ਗੁੱਜੀ ਭਾਏ ਨਾ ਇਹ ਸੋਚਦੇ ਹੀ ਨਹੀਂ ਵੀ ਇਹ ਅੱਗ ਕਿੱਥੋਂ ਆਈ ਹੈ ਨਾ ਤਾਂ ਇਹਨਾਂ ਨੂੰ ਇਹ ਪਤਾ ਵੀ ਅੱਗ ਆਈ ਕਿੱਥੋਂ ਅਸ਼ਾਂਤੀ ਕਿੱਥੋਂ ਪੈਦਾ ਹੁੰਦੀ ਹੈ ਅਸ਼ਾਂਤੀ ਜਾਊਗੀ ਕਿਵੇਂ ਉਹੀ ਸਵਾਲ ਅੱਜ ਹੈ ਵਰਡ ਵਿੱਚ ਆ ਸਵਾਲ ਹੈ ਮੇਨ ਅੱਜ ਵੀ ਇਹ ਸਵਾਲ ਹੈ ਕਿ ਡਿਪਰੈਸ਼ਨ ਕਿਉਂ ਪੈਦਾ ਹੋ ਗਿਆ ਨਹੀਂ ਸਰਕਾਰਾਂ ਨੂੰ ਪਤਾ ਹੁਣ ਤਾਂ ਪਤਾ ਵੀ ਕਿਉਂ ਪੈਦਾ ਹੋ ਗਿਆ ਪਰ ਜਦ ਪੈਦਾ ਹੋਇਆ ਜਦ ਸੁੱਤੇ ਪਏ ਤੇ ਪੈਦਾ ਕਦੇ ਹੋ ਗਿਆ ਪਹਿਰੇਦਾਰ ਕੌਣ ਸੀ ਬੁੱਧੀਹੀਨ ਸੀ ਤਾਂ ਪੈਦਾ ਹੋ ਗਿਆ ਬੁੱਧੀ ਘੱਟ ਸੀ ਪਤਾ ਹੀ ਸੀ ਵੀ ਡਿਪਰੈਸ਼ਨ ਪੈਦਾ ਹੋਊਗਾ ਇਹਨਾਂ ਗੱਲਾਂ ਨਾਲ ਜੇ ਤੁਹਾਨੂੰ ਪਤਾ ਨਹੀਂ ਸੀ ਫਿਰ ਤੁਸੀਂ ਬੁੱਧੀਹੀਨ ਹੋ ਪਿੱਛੇ ਟੋੜ ਹਥਿਆਰ ਛੱਡ ਕੇ ਪਾਸੇ ਹੋ ਤਾਂ ਨਹੀਂ ਤਾਂ ਅੱਗੇ ਦੀਦਾ ਹੀ ਅੱਗੇ ਕੀ ਆ ਪੀਸ ਆਫ ਮਾਈਂਡ ਦੀ ਕਮੀ ਹੈ ਸਿਆਣੇ ਬੰਦਿਆਂ ਨੇ ਕਿਹਾ ਸੀ ਨਹੀਂ ਸੁਣੀ ਤੁਸੀਂ ਗੱਲ ਫਿਲਾਸਫਰਾਂ ਨੇ ਕਿਹਾ ਸੀ ਇੱਕ ਤਾਂ ਕਿਹਾ ਸੀ ਵੀ ਥੋੜੀ ਅਕਲ ਖਤਰਨਾਕ ਹੁੰਦੀ ਹੈ ਥੋੜੀ ਅਕਲ ਵਾਲੇ ਤੁਸੀਂ ਅੱਗੇ ਆਗੂ ਕੀਤੇ ਖਤਰਨਾਕ ਕਰਤਾ ਐਕਸੀਡੈਂਟ ਕਰਤੇ ਸਾਰੇ ਐਕਸੀਡੈਂਟ ਹੋ ਰਹੇ ਉਹਨਾਂ ਤੇ ਥੋੜੀ ਅਕਲ ਵਾਲਿਆਂ ਦੇ ਹੱਥ ਕਿਉਂ ਦਿੱਤੀ ਪਾਵਰ ਬਈ ਤੁਸੀਂ ਔੜ ਦੀ ਅਧੂਰੀ ਅਕਲ ਵਾਲਿਆਂ ਦੇ ਹੱਥੀ ਪਾਵਰ ਦਿੱਤੀ ਕਿਉਂ ਖਮਿਆਜ਼ਾ ਭੁਗਤੋ ਇਹ little knowledge is a dangerous thing ਉਹ ਡੇਂਜਰ ਖੜਾ ਕਰਤਾ ਤੁਹਾਡੇ ਸਿਰ ਤੇ ਲੈ ਲੋ ਸਵਾਲ ਹੁਣ ਫੜ ਲੋ ਉਹਨਾਂ ਨੂੰ ਪਹਿਲਾਂ ਤਾਂ ਉਹਨਾਂ ਨੂੰ ਡੇੜਾ ਛੱਡੋ ਪਾਲਿਸੀ ਮੇਕਰਾਂ ਨੂੰ ਉਹਨਾਂ ਨੂੰ ਫੜੋ ਸਾਰਿਆਂ ਨੂੰ ਪਾਲਿਸੀ ਮੇਕਰਾਂ ਨੂੰ ਛੱਡੋ ਜੇਲ੍ਹ 'ਚ ਫੜ ਫੜ ਕੇ ਪਹਿਲਾਂ ਉਹਨਾਂ ਨੂੰ ਪੁੱਛੋ ਵੀ ਇਹ ਕੀ ਹੋ ਗਿਆ ਕਿਉਂ ਹੋਇਆ ਤੁਸੀਂ ਦੁਨੀਆ ਸਮਝ ਨਹੀਂ ਆ ਹੁਣ ਇਹਨਾਂ ਨੂੰ ਸਮਝ ਨਹੀਂ ਆ ਰਹੀ ਕਿਸੇ ਨਾ ਬੁਝੇ ਕੁਝ ਨਾ ਸੁਝੇ ਹੁਣ ਕਹਿੰਦੇ ਨੇ ਧਰਮ ਵਾਲਿਆਂ ਨੂੰ ਮੂਰੇ ਲਿਓ ਕਿਉਂ ਵੀ ਹੁਣ ਤੇ ਸੁੱਤੇ ਪਏ ਚਲੋ ਹੁਣ ਵੀ ਆਖੋ ਕਿ ਲੱਗ ਜੂ ਪਤਾ ਨਾਲੇ ਤੁਹਾਨੂੰ ਪਤਾ ਲੱਗ ਜੂ ਧਰਮ ਵਾਲਿਆਂ ਕੋ ਕਿੰਨੀ ਅਗਲਾ ਤੁਹਾਡੇ ਕੋ ਕਿੰਨੀ ਹੈ ਤੁਸੀਂ ਇਹ ਬੋਲੇ ਤੇ ਨਾ ਧਰਮ ਵਾਲਿਆਂ ਦੇ ਖਿਲਾਫ ਮੈਂ ਸੁਣਦਾ ਹੀ ਹਾਂ 50 60 70 ਸਾਲ ਦਾ ਜੋ ਇਹ ਬੋਲਦੇ ਰਹੇ ਨੇ ਉਹ ਚੁੱਪ ਕਰ ਗਏ ਉਹ ਪਿਛੜ ਗਏ ਕੋ ਵੀ ਉਹ ਜਿਹਦੇ ਖਿਲਾਫ ਬੋਲਣ ਉਹ ਵੀ ਠੱਗੇ ਸੀ ਧਰਮ ਦੇ ਉੱਤੇ ਅਸਲੀ ਕੋਈ ਬੰਦਾ ਹੀ ਨਹੀਂ ਠੱਗੇ ਬੈਠੇ ਸੀ ਠੱਗਾਂ ਦੇ ਖਿਲਾਫ ਬੋਲੇ ਸੀ ਪਰ ਜਿਹੜੇ ਠੱਗ ਸੀ ਇਹਨਾਂ ਨੂੰ ਫਿਰ ਚੰਗੇ ਸੀ ਸਿਆਸਤਦਾਨਾਂ ਨੂੰ ਫਿਰ ਚੰਗੇ ਸੀ ਉਹਨਾਂ ਨੇ ਤਾਂ ਕੋਈ ਚਿਰ ਸ਼ਾਂਤ ਰੱਖਿਆ ਇਹਨਾਂ ਦੇ ਛੇਤੀ ਮਾਹੌਲ ਵਿਗੜ ਗਿਆ ਉਹਨਾਂ ਦਾ ਕਾਫੀ ਦੇਰ ਲਾਇਆ ਏ ਹੌਲੀ ਹੌਲੀ ਮਾਹੌਲ ਤਾਂ ਵਿਗੜੇ ਰਿਹਾ ਸੀ ਵਿਗੜਦਾ ਹੀ ਪਰ ਹੁਣ ਤਾਂ ਇੱਕਦਮ ਮਾਇਆ ਦਾ ਪ੍ਰਭਾਵ ਨਾ ਪਾਪੜ ਮੱਚ ਵਿਚਾਰੇ ਪਾਸੇ ਹਾਂਜੀ ਸਾਈ ਮੇਰੇ ਚੰਗਾ ਕੀਤਾ ਨਹੀਂ ਤਾਂ ਹਾਂ ਭੀ ਦਜਾ ਆਏ ਸਾਈ ਮੇਰੇ ਚੰਗਾ ਕੀਤਾ ਮੇਰੇ ਸਾਈ ਨੇ ਮੇਰੇ ਮਾਲਕ ਨੇ ਚੰਗਾ ਕੀਤਾ ਮੈਨੂੰ ਇਸ ਹੱਕ ਤੋਂ ਬਚਾ ਲਿਆ ਮੈਨੂੰ ਇਸ ਹੱਕ ਦੀ ਸੋਝੀ ਮਿਲ ਗਈ ਪਤਾ ਲੱਗ ਗਿਆ ਕਿਵੇਂ ਬੁਝਦੀ ਹੈ ਕਿੱਥੋਂ ਪੈਦਾ ਹੁੰਦੀ ਹੈ ਨਹੀਂ ਤਾਂ ਹਾਂ ਭੀ ਦਜਾ ਆਏ ਨਹੀਂ ਤਾਂ ਮੈਂ ਵੀ ਇਸ ਹੱਕ ਛੜਨਾ ਸੀ ਇਸ ਤ੍ਰਿਸ਼ਨਾ ਦੀ ਅੱਗ 'ਚ ਮੈਂ ਵੀ ਸੜਨਾ ਸੀ ਮੈਂ ਵੀ ਸੜ ਰਿਹਾ ਸੀ ਹੁਣ ਮੈਂ ਬਾਹਰ ਹਾਂ ਪਰ ਕਿਸੇ ਨੇ ਫਰੀਦ ਤੇ ਨਹੀਂ ਪੁੱਛਿਆ ਵੇ ਤੂੰ ਬਾਹਰ ਹੈ ਤਾਂ ਆ ਜਾ ਆਪਾਂ ਰਣ ਬੜ ਕੇ ਸਾਰਿਆਂ ਨੂੰ ਬਾਹਰ ਕੱਢ ਲਈਏ ਕਿਸੇ ਰਾਜੇ ਨੇ ਪੁੱਛਿਆ ਅੱਜ ਤੱਕ ਕਿਉਂ ਨਹੀਂ ਪੁੱਛਿਆ ਚੋਰ ਤੇ ਸਾਰੇ ਵੇ ਫਰੀਦ ਨੂੰ ਪੁੱਛਣਾ ਪਊਗਾ ਸੁਪਰੀਮ ਮੰਨਣਾ ਪਊਗਾ ਥੱਲੇ ਤੇ ਨਾ ਫਰੀਦ ਤੋਂ ਘਟਿਆ ਫਰੀਦ ਤੋਂ ਜਿਹੜੇ ਘਟਿਆ ਇਸਲਾਮ ਵਾਲੇ ਸੀ ਉਹਨਾਂ ਦੀ ਇੱਜ਼ਤ ਸੀ ਉਹਨਾਂ ਦੀ ਇੱਜ਼ਤ ਨਹੀਂ ਸੀ ਵੱਜਦੀ ਜੇ ਫਰੀਦ ਦੀ ਇੱਜ਼ਤ ਕਰਦੇ ਉਹਨਾਂ ਨੇ ਨਹੀਂ ਹੋਣ ਦਿੱਤਾ ਜਿਨ੍ਹਾਂ ਦਾ ਸਰਕਾਰ ਨਾਲ ਘਟਿਆ ਧਾਰਮਿਕ ਬੰਦੇ ਔਰ ਜਿਹੜੇ ਸਰਕਾਰੀ ਅਧਿਕਾਰੀ ਸੀ ਉਹਨਾਂ ਦਾ ਜਿਹੜਾ ਮੇਲ ਸੀ ਉਹਨਾਂ ਨੇ ਭਗਤ ਨਹੀਂ ਹਾਈਲਾਈਟ ਹੋਣ ਦਿੱਤੇ ਭਗਤ ਅੱਗੇ ਨਹੀਂ ਹੋਣ ਦਿੱਤੇ ਉਹਨੇ ਕਹਾ ਸਾਡੀ ਸਰਦਾਰੀ ਜਾਊਗੀ ਜੇ ਭਗਤ ਅੱਗੇ ਆ ਗਏ ਆਪਣੇ ਸਰਦਾਰੀ ਤੋਂ ਡਰਦਿਆਂ ਨੇ ਉਹ ਗੱਲ ਟਕ ਟਕ ਲਕੋ ਲਕੋ ਰੱਖੀ ਗੁਰਬਾਣੀ ਦੀ ਬੇਦੀ ਕੁੜਜਾ ਸਰ ਤੋਂ ਉੱਪਰ ਹੋ ਗਿਆ ਪਾਣੀ ਬਸ ਉਹਨੇ ਕੋ ਤਰੀਕਾ ਹੈ ਇਹ ਆ ਦੁਨੀਆ ਖਤਮ ਹੋ ਜੂ ਇਹ ਸੱਚ ਨੂੰ ਮੰਨ ਲੈਣਗੇ ਇਹ ਤਾਂ ਹੁਕਮ ਨੂੰ ਮੰਨ ਲੈਣਗੇ ਇਹ ਤਾਂ ਪਾਣਾ ਮੰਨ ਲੈਣਗੇ ਨਹੀਂ ਪਾਣਾ ਇਹਨਾਂ ਨੂੰ ਮਿਟਾ ਦੂਗਾ ਜਿਹਨੇ ਭਾਣਾ ਨਹੀਂ ਮੰਨਿਆ ਉਹਨੂੰ ਭਾਣਾ ਮਿਟਾ ਦਿੰਦਾ ਜਿਹਨੇ ਪਰਮੇਸ਼ਰ ਦੀ ਤਾਕਤ ਨੂੰ ਨਹੀਂ ਮੰਨਿਆ ਨਹੀਂ ਪਛਾਣਿਆ ਨਹੀਂ ਜਾਣਿਆ ਉਹ ਆਪੇ ਮਿਟ ਜਾਂਦਾ ਆਪਣੀ ਅਕਲ ਨਾਲ ਉਹ ਅਕਲ ਉਹਦੀ ਮਿਟ ਜਾਂਦੀ ਆ ਨਾ ਮੰਨਣਾ ਹੀ ਤਾਂ ਨਾ ਮੰਨਣਾ ਹੀ ਬੇਵਕੂਫੀ ਹੈ ਆਪਣੀ ਬੇਵਕੂਫੀ ਨਾਲੇ ਮਰ ਜਾਂਦਾ ਪਾਣਾ ਮਟਾ ਦਿੰਦਾ ਉਹਨੂੰ ਬੜੇ ਬੜੇ ਇਹ ਜਿਹੜੇ ਨੇ ਕਹਿੰਦੇ ਨੇ ਬੁੱਗਲ ਦੇ ਉੱਤੇ ਕਦੇ ਆਬਾਦੀ ਹੈ ਪਾਣੀ ਸੀ ਹੁਣ ਕਿਉਂ ਨਹੀਂ ਹੈ ਕਿੱਥੇ ਗਈ ਇੱਥੇ ਵੀ ਇਦਾਂ ਹੀ ਹੋ ਸਕਦਾ ਕੋਈ ਬੜੀ ਗੱਲ ਨਹੀਂ ਹੈ ਇੱਥੇ ਹੋ ਜਵੇ ਫਿਰ ਭਲੇਖੇ ਤੁਰੇ ਫਿਰਦੇ ਹੋਣ ਜੇ ਇੱਥੇ ਅੱਜ ਆਬਾਦੀ ਆ ਕੱਲ ਨੂੰ ਅਜੇ ਮੋਟਾ ਦਵੇ ਕੌਣ ਰੋਕ ਲੂਗਾ ਕਿਹਦੀ ਸਵਾਸ ਚੱਲਦੀ ਹੈ ਕੁਝ ਵੀ ਹੋ ਸਕਦਾ ਕਿਸੇ ਟਾਈਮ ਜੇ ਨਾ ਸਮਝੇ ਹਾਂਜੀ